ਪੌੜੀ ਭੱਬਾ ਭਰਮ ਮਿਟਾਵੋ ਆਪਣਾ ਇਹ ਸੰਸਾਰ ਸਗਲ ਹੈ ਸੁਪਨਾ ਇਹ ਭਰਮ ਆਪਣਾ ਮਿਟਾ ਲਓ ਇਹ ਸੰਸਾਰ ਕੁਝ ਹੋਰ ਹੈ ਸੰਸਾਰ ਕੇਵਲ ਸੁਪਨਾ ਸੁਪਨੇ ਤੇ ਸਵਾਇ ਸੰਸਾਰ ਕੁਝ ਨਹੀਂ ਹੈ ਭਰਮ ਹੈ ਜੇ ਇਹਨੂੰ ਦੂਰ ਕਰ ਲੋ ਬੱਬਾ ਭਰਮ ਮਟਾਵੋ ਆਪਣਾ ਇਹ ਸੰਸਾਰ ਸਗਲ ਹੈ ਸਗਲ ਹੈ ਇੰਨੀ ਜ਼ੋਰ ਨਾਲ ਗੱਲ ਕਹਿਤੀ ਜੇ ਫੇਰ ਵੀ ਨਹੀਂ ਮੰਨਣੀ ਜਿਹਨੇ ਫਿਰ ਵੀ ਨਹੀਂ ਮੰਨਣੀ ਇਹਦਾ ਮਤਲਬ ਦੁਰਮਤੋਂ ਦੇ ਅੰਦਰ ਹੈ ਫਿਰ ਉਹ ਮੰਨਣ ਨਹੀਂ ਦਿੰਦੀ ਉਹ ਦੁਰਮਤ ਨਹੀਂ ਮੰਨਣ ਦਿੰਦੀ ਫਿਰ ਉਹ ਸਿੱਖ ਨਹੀਂ ਕੋਈ ਹੋਰ ਮਤ ਹੈ ਉਹ ਨਹੀਂ ਮੰਨਣ ਦਿੰਦੀ ਕੋਈ ਮਜਬੂਰੀ ਆ ਉਹਦੇ ਅੰਦਰ ਜਿਹੜੀ ਮੰਨਣ ਨਹੀਂ ਦਿੰਦੀ ਗੱਲ ਗੁਰੂ ਤੋਂ ਕੋਈ ਕੀਮਤੀ ਗੱਲ ਹੈ ਉਹਦੇ ਅੰਦਰ ਗੁਰੂ ਦੀ ਗੱਲ ਤੋਂ ਕੋਈ ਕੀਮਤੀ ਹੋਰ ਚੀਜ਼ ਹੈ ਗੁਰੂ ਦੀ ਗੱਲ ਨੂੰ ਕੀਮਤ ਘੱਟ ਦੇ ਰਿਹਾ ਕੋਈ ਵੱਧ ਕੀਮਤੀ ਗੱਲ ਫੜੀ ਬੈਠਾ ਆਪਣੇ ਸਮੇਂ ਨਾਲ ਜਿਆਦਾ ਕੀਮਤੀ ਆਦਮੀ ਦੀ ਗੱਲ ਜਿਆਦਾ ਇੰਪੋਰਟੈਂਟ ਆਦਮੀ ਦੀ ਗੱਲ ਮੰਨੀ ਹੋਈ ਆ ਉਹਨੇ ਗੁਰੂ ਘੱਟ ਇੰਪੋਰਟੈਂਟ ਉਹਦੇ ਵਾਸਤੇ ਗੁਰਬਾਣੀ ਘੱਟ ਇੰਪੋਰਟੈਂਟ ਉਹਦੇ ਵਾਸਤੇ ਜਿਹੜਾ ਫੇਰ ਵੀ ਨਹੀਂ ਮੰਨਦਾ ਇੰਪੋਰਟੈਂਟ ਨਹੀਂ ਹੈ ਬਾਣੀ ਇਹ ਕਹਿੰਦਾ ਭਰਮੇ ਸੁਰਨਾਰ ਦੇਵੀ ਦੇਵਾ ਭਰਮ ਦੇ ਵਿੱਚ ਦੇਵਤੇ ਦੇਵੀ ਦੇਵਾ ਸੁਰ ਜਿਹੜੇ ਨੇ ਸਾਰੇ ਭਰਮ ਦੇ ਵਿੱਚ ਨੇ ਕਿ ਮਤ ਸਮਝਿਓ ਦੇਵੀ ਦੇਵਤੇ ਜਿਨ੍ਹਾਂ ਦੀ ਪੂਜਾ ਕਰਦੇ ਹੋ ਦੇਵੀ ਦੇਵਤਿਆਂ ਕਰਕੇ ਹੀ ਨਾ ਗੁਰੂ ਦੀ ਗੱਲ ਮੰਨੂਗਾ ਉਹ ਤਾਂ ਆਪ ਭਰਮ ਜਿਹੜੇ ਸਾਰੇ ਤਾਂ ਤੂੰ ਭਰਮ ਚ ਉਹਨਾਂ ਦਾ ਚੇਲਾ ਜੋ ਹੈ ਜਿਹੜਾ ਦੇਵੀ ਦੇਵਤਿਆਂ ਦਾ ਚੇਲਾ ਹੈ ਵਿਸ਼ਨੂੰ ਬ੍ਰਹਮਾ ਦਾ ਚੇਲਾ ਹੈ ਉਹ ਭਰਮ ਚ ਰਹੂਗਾ ਆਪ ਭਰਮ ਚ ਨੇ ਵਿਚਾਰੇ ਪਰਮੇ ਸਿੱਧ ਸਾਧਕ ਬ੍ਰਹਮੇਵਾ ਸਿੱਧ ਨੇ ਸਾਧਕ ਨੇ ਸਾਰੇ ਭ੍ਰਮ ਦੇ ਵਿੱਚ ਨੇ ਜਿਹੜੇ ਬ੍ਰਹਮੇ ਬਣੇ ਬੈਠੇ ਬ੍ਰਹਮੇਵਾ ਬ੍ਰਹਮਾ ਨਹੀਂ ਆਣ ਬ੍ਰਹਮੇਵਾ ਬ੍ਰਹਮੇਵਾ ਬ੍ਰਹਮਾ ਦੇ ਉਪਵਦਾਰ ਨੇ ਗੱਲਾਂ ਤਾਂ ਖਰੀਆਂ ਖਰੀਆਂ ਕਰਦੇ ਨੇ ਉਹ ਜਿਵੇਂ ਗਿਰਦਰ ਕਬੀਰ ਆਇਆ ਨੇ ਕਿ ਮੁਨੀ ਵਿਸ਼ੇਸ਼ਤੇ ਪੰਡਤ ਗਿਆਨੀ ਸੋਧ ਕੇ ਲਗਨ ਧਰੀ ਗੱਲਾਂ ਤਾਂ ਖਰੀਆਂ ਖਰੀਆਂ ਕਰਦੇ ਨੇ ਪਰ ਅਜ ਭਰਮ ਨਹੀਂ ਗਿਆ ਅਜੋ ਹੈ ਪਰ ਪਰਮ ਪਰਮ ਮਾਨੁਕ ਦਹਕਾਏ ਆ ਜਿਹੜੇ ਮਨੁੱਖ ਨੇ ਇਹ ਵੀ ਭਰਮ ਦੇ ਵਿੱਚ ਧੱਕੇ ਖਾਂਦੇ ਫਿਰਦੇ ਨੇ ਇਹ ਵੀ ਭਰਮੇ ਹੋਏ ਨੇ ਤਾਂ ਹੀ ਕੋਈ ਕਿਤੇ ਜਾਵੜਦਾ ਕੋਈ ਕਿਤੇ ਜਾਵੜਦਾ ਕਿਤੇ ਸਾਥੇ ਚਲੇ ਜਾਂਦਾ ਕੋਈ ਜਿੱਥੇ ਕੋਈ ਕਹਿੰਦਾ ਉੱਥੇ ਚਲੇ ਜਾਂਦਾ ਕਦੇ ਕਿਸੇ ਕਬਰ ਤੇ ਜਾਵੜਦਾ ਨੇ ਕਦੇ ਕੋਈ ਸ਼ਹੀਦਾਂ ਤੇ ਜਾਵੜਦਾ ਕਦੇ ਕਿਸੇ ਗੁਰਦੁਆਰੇ ਸੁਪਨਾ ਸੁਖਦਾ ਕਦੇ ਕਿਤੇ ਜਾਂਦਾ ਇਹ ਸਾਰੇ ਭਰਮ ਚ ਨੇ ਕਦੇ 84 ਪੌੜੀਆਂ ਤੇ ਜਾ ਕੇ ਮਾਲਾ ਫੇਰਦਾ ਵੀ ਇੱਥੇ ਕੁਝ ਹੋ ਜੂ ਮੰਗਦਾ ਕੁਝ ਹੋ ਰਿਹਾ ਨਾਮ ਕਿਤੋਂ ਵੀ ਨਹੀਂ ਮੰਗਦੇ ਦੁਤਾਰ ਮਹਾ ਵਿਕਮ ਇਹ ਮਾਇਆ ਦੁੱਤਰ ਮਹਾ ਵਿਕਮ ਮਾਇਆ ਇਹ ਜਿਹੜੀ ਮਾਇਆ ਹੈ ਭਵ ਸਾਧਰ ਹੈ ਇਹ ਬੜਾ ਔਖਾ ਕਰਨਾ ਦੁੱਤਰ ਹੈ ਤੂੰ ਨਹੀਂ ਤਰਿਆ ਜਾਣਾ ਕੱਲੇ ਤੂੰ ਫਿਰ ਇਹਦਾ ਨਾਮ ਦਾ ਜਹਾਜ਼ ਚਾਹੀਦਾ ਇੱਥੇ ਨਹੀਂ ਤਰ ਸਕਦਾ ਇਹ ਕੋਈ ਵੀ ਨਹੀਂ ਤਰ ਸਕਦਾ ਹਾਂ ਇਹ ਕੋਈ ਵੀ ਨਹੀਂ ਤਰ ਸਕਦਾ ਇਹ ਤਾਂ ਹੁਕਮ ਚ ਰਹਿ ਕੇ ਤਰਿਆ ਜਾਣਾ ਇਹ ਤਾਂ ਨਾਮ ਦੇ ਜਹਾਜ਼ ਨਹੀਂ ਤਾਰਨਾ ਨਾਮ ਜਹਾਜ਼ ਹੈ ਆਪਣਾ ਜਿਹੜਾ ਪਾਣੇ ਚੱਲੂਗਾ ਵਿੱਚ ਬਹੁਤ ਬੈਠਾ ਹੋਵੇ ਇਹ ਉਦਣ ਤਰਿਆ ਉਹ ਜਦੋਂ ਪਾਣਾ ਮੰਨੇਗਾ ਪਾਣੇ ਚੱਲੇਗਾ ਪਾਣੇ 'ਚ ਰਹੇਗਾ ਹਰ ਵਕਤ ਫਿਰ ਤਰਿਆ ਹੋਇਆ ਹੀ ਗੁਰਮੁਖੀ ਭ੍ਰਮ ਭੈ ਮੋਹ ਮਟਾਇਆ ਗੁਰਮੁਖ ਨੇ ਕੀ ਕੀਤਾ ਪਰਮ ਭੈ ਮੋਹ ਕਿਉਂਕਿ ਮੋਹ ਨਾਲ ਆਉਂਦਾ ਹੈ ਪੈ ਭਰਮ ਕਰਕੇ ਜਿਹਨੂੰ ਭਰਮ ਨੂੰ ਪਏ ਜਿਹਨੂੰ ਭਰਮ ਨੂੰ ਪਏ ਕੋਈ ਨਹੀਂ ਜੋ ਗੁਰਬਾਣੀ ਕਹਿੰਦੀ ਉਹ ਕਹੋ ਕੋਈ ਡਰਨ ਦੀ ਲੋੜ ਨਹੀਂ ਗੁਰੂ ਕਾ ਹੋਣਾ ਕਹੋ ਜਿਹੜੀ ਗੱਲ ਗੁਰੂ ਕਾ ਹੋਣਾ ਪਰਮੇਸ਼ਰ ਕਾ ਹੋਣਾ ਕਹੋ ਪਰਮੇਸ਼ਰ ਦੀ ਬਾਣੀ ਹੈ ਸਾਰਿਆਂ ਦਾ ਜੋ ਮਾਲਕ ਹੈ ਸਾਰਿਆਂ ਦਾ ਹੁਕਮ ਚੱਲਦਾ ਜੋ ਉਹ ਕਹੋਂਦਾ ਕਹੋ ਸਤਾ ਬਲਵੰਡ ਚੰਗਾ ਜਿਹੜਾ ਕਹਿ ਰਿਹਾ ਸੱਚ ਤੇ ਗੁਰ ਫਰਮਾਇਆ ਕਿ ਉਹ ਤੋਂ ਬੋਲੋ ਹਟੀ ਹੈ ਗੁਰੂ ਨੇ ਕਹਿ ਦਿੱਤਾ ਜਾਂ ਸੱਚ ਬੋਲ ਉਹ ਕਹਿ ਦੇਣਾ ਮੈਂ ਵੀ ਜਿਹੜੀ ਸੱਚ ਹੈ ਕਹਿਤਾ ਸ੍ਰੀ ਚੰਦ ਵਾਲੇ ਫਿਰ ਉਹਨੇ ਕਹਿਤਾ ਲਖਮੀ ਚੰਦ ਵਾਲੇ ਸਾਰੀ ਗੱਲ ਕਰ ਪੀਰੋਂ ਕੰਨ ਮਰਟੀਏ ਕਹਿੰਦਾ ਜਿਹਨੇ ਪੀਰ ਤੋਂ ਕੰਨ ਆਪਣੇ ਚ ਵਾਲੀ ਚੇਲਾ ਦਾ ਉਹਦਾ ਬਣ ਗਿਆ ਸਾਧ ਦਾ ਬਣਦਾ ਗਿਆ ਸਾਧ ਉਹਨੂੰ ਬਰੇਕ ਕਿਵੇਂ ਮਿਲ ਜਾਂਦੀ ਜਿਹੜਾ ਕਿ ਜੋਗੀ ਦਾ ਚੇਲਾ ਬਣ ਗਿਆ ਪੀਰ ਦਾ ਕੰਨ ਪੜਵਾ ਕੇ ਮੁੰਦਰ ਪਵਾ ਲਈ ਉਹਨੂੰ ਕੋਈ ਮਿਲ ਜਾਂਦੀ ਗੁਰੇ ਤੇ ਪਹਿਲਾਂ ਇਹਨੇ ਗੁਰੂ ਦਾ ਧਾਰਨ ਕਰ ਲਿਆ ਇਹ ਗੱਲ ਕਿਉਂ ਨਹੀਂ ਕਹਿੰਦਾ ਸੀ ਸਿੱਖ ਡਰਦੇ ਸੀ ਇਹੀ ਡਰਪੋਕ ਸੀ ਹੁਣ ਸਹੀ ਉਹ ਜਿਹੜੇ ਨਾ ਗੁਰੂ ਬਣਾ ਲਿਆ ਪਹਿਲਾਂ ਉਹਨੂੰ ਗੁਰੇ ਕਿਵੇਂ ਦਿੰਦੇ ਉਹ ਤਾਂ ਆਲਰੇਡੀ ਗੁਰੂ ਬਣਿਆ ਹੋਇਆ ਆਪ ਉਹਦਾ ਸ੍ਰੀ ਚੰਦ ਦਾ ਗੁਰੂ ਸਿੱਧਾ ਨੇ ਮੰਨ ਲਿਆ ਵੀ ਸਾਡਾ ਗੁਰੂ ਹੈ ਉਹਨੂੰ ਗੱਲ ਨਹੀਂ ਦੇਣੀ ਸੀ ਇਹ ਇਹ ਹੋਰ ਮਤ ਜੋਗ ਮਤ ਹੋਰ ਮਤ ਸਾਡੀ ਉਹ ਆਪਣੀ ਮਤ ਦਾ ਗੁਰੂ ਹੋਵੇ ਰਹੇ ਇਸ ਮਤ ਦਾ ਪ੍ਰਚਾਰ ਤਾਂ ਉਹਨੂੰ ਪਤਾ ਹੀ ਨਹੀਂ ਸੀ ਉਹ ਤਾਂ ਬਗਾੜਨ ਵਾਸਤੇ ਬਣਿਆ ਸੀ ਵਿਰੋਧੀ ਸੀ ਹੁਣ ਵੀ ਹੈਗੇ ਸ੍ਰੀ ਚੰਦ ਕੀ ਕਰਦੇ ਨੇ ਦੇਖ ਲਓ ਜਾ ਕੇ ਹਰ ਹਰ ਮਹਾਦੇਵ ਗੰਗੇ ਕਾਸ਼ੀ ਵਿਸ਼ਵਨਾਥ ਗੰਗੇ ਇਹ ਪੜਦੇ ਹੁੰਦੇ ਨੇ ਜਾਂ ਲੰਗਰ ਛਕਦੇ ਨੇ ਪਹਿਲਾਂ ਆ ਸ਼ਬਦ ਪੜਦੇ ਨੇ ਉਹ ਕਿਤੇ ਦੇ ਲੈ ਗਿਆ ਗੁਰਬਾਣੀ ਚ ਹੈਗਾ ਉਹ ਪੜਦੇ ਨੇ ਜਾਂ ਬਹਿਦੇ ਨੇ ਲੰਗਰ ਜਾਪਾ ਕਹਿੰਦੇ ਸਿਰ ਸਿਰ ਬੈਸੋ ਹਰ ਜਨ ਪਿਆਰੇ ਸਤਗੁਰ ਤੋਂ ਬੜੇ ਕਾਸ ਵਾਰੇ ਜੇ ਪੜਦੇ ਆ ਤਾਂ ਲੰਗਰ ਵਰਤਾਉਣ ਤੋਂ ਪਹਿਲਾਂ ਸ਼ਬਦ ਵੀ ਚਲੋ ਗੱਲਾਂ ਵੀ ਤਾਂ ਕਰਨਗੇ ਦੋ ਸ਼ਬਦ ਪੜ ਲਓ ਜਿਹੜੇ ਉਹ ਨਹੀਂ ਪੜਦੇ ਸਤਨਾਮ ਵਾਗਰੂ ਕਰੀ ਜਾਂਦੇ ਨੇ ਇਹਨਾਂ ਨੇ ਇਹੀ ਕੀਤਾ ਹੋਇਆ ਇਹਦਾ ਮਤਲਬ ਬਾਣੀ ਨਾਲ ਜੋੜਨਾ ਨਹੀਂ ਚਾਹੁੰਦੇ ਲੋਕਾਂ ਨੂੰ ਜਿਹੜੇ ਕੱਲਾ ਸਤਨਾਮ ਵਾਗਰੂ ਕਹਿੰਦੇ ਨੇ ਉਹ ਲੋਕ ਨੇ ਸ਼ਰਾਰਤੀ ਜਿਹੜੇ ਬਾਣੀ ਨਾਲ ਨਹੀਂ ਜੋੜਨਾ ਚਾਹੁੰਦੇ ਵੀ ਕੋਈ ਆਦਮੀ ਬਾਣੀ ਨਾਲ ਸੁਣ ਲਵੇ ਲੰਗਰ ਹੈ ਜਿਵੇਂ ਉਹਨਾਂ ਨੇ ਆਏ ਹੋਏ ਜਿਹਨਾਂ ਨੂੰ ਬਾਣੀ ਦਾ ਪਤਾ ਨਹੀਂ ਹੁੰਦਾ ਬਹਾਨੇ ਨਾਲ ਉਹ ਸੁਣ ਲੂਗਾ ਉਹ ਬਾਣੀ ਉਹ ਕਹਿੰਦੇ ਨੇ ਸੁਣ ਲਈ ਤੇਰੀ ਬਾਣੀ ਉਹ ਸਤਨਾਮ ਵਾਗਰੂ ਕਹਿੰਦੇ ਨੇ ਜਾਣ ਬੁੱਝ ਕੇ ਅੰਦਰੋਂ ਬਹੁਤ ਬੜੀ ਸ਼ਰਾਰਤ ਹੈ ਆਮ ਪਬਲਿਕ ਨੂੰ ਨਹੀਂ ਪਤਾ ਇਸ ਗੱਲ ਦਾ ਤੇ ਸ਼ਰਾਰਤ ਹੈ ਕਿਉਂਕਿ ਬਾਣੀ ਦੇ ਲੜਦੀ ਹੈ ਉਹਨੂੰ ਬਾਣੀ ਜਲਦੀ ਵੜਦੀ ਹੈ ਗੁਰਬਾਣੀ ਪੜ੍ਹਨ ਉਹ ਕੀ ਪੜ੍ਹਦੇ ਨੇ ਹਰ ਹਰ ਮਹਾਦੇਵ ਕਹਿੰਦੇ ਕਾਸ਼ੀ ਵਿਸ਼ਵਨਾਥ ਹੋਏ ਪੜ੍ਹਦੇ ਤੇ ਸਿੱਖ ਕਿੱਥੋਂ ਰਹਿ ਗਏ ਹੋ ਸਿੱਖ ਕਿੱਥੋਂ ਰਹਿ ਗਏ ਗੁਰਮੁਖੀ ਪਰਮ ਪੈ ਮੋਹ ਮਟਾਇਆ ਨਾਨਕ ਤੇਹ ਪਰਮ ਸੁਖ ਪਾਇਆ ਗੁਰਮੁਖੀ ਪਰਮ ਪੈ ਮੋਹ ਮਟਾਇਆ ਨਾਨਕ ਤੇਹ ਪਰਮ ਸੁਖ ਪਾਇਆ ਪਰਮ ਸੁਖ ਜਿਹਦੇ ਅੰਦਰੋਂ ਪਰਮ ਪੈ ਮੋਹ ਮਟ ਗਿਆ ਉਹਨੂੰ ਪਰਮ ਸੁਖ ਮਿਲਦਾ ਅਡੇਰਾ ਬਾਬਾ ਨਾਨਕ ਕੋਈ ਮੇਰਾ ਖਿਆਲ ਹੈ 25 ਸਾਲ ਹੋ ਗਏ 25 ਤੇ ਜ਼ਿਆਦਾ ਹੀ ਹੈ 30 ਸਾਲ ਹੋ ਗਏ ਮੈਨੂੰ ਮੌਕਾ ਮਿਲ ਗਿਆ ਜਾਣ ਦਾ ਇਹਨਾਂ ਦਾ ਉੱਥੇ ਡੇਰਾ ਸੀ ਉਸ ਉਦਾਸੀਆਂ ਗੁਰੂ ਗ੍ਰੰਥ ਸਾਹਿਬ ਦਾ ਉਹਨਾਂ ਭੋਗ ਪੈ ਗਿਆ ਸੀ ਉਹਨਾਂ ਦਾ ਪਤਾ ਨਹੀਂ ਕਿਉਂ ਪਾਇਆ ਹੁਣ ਠੀਕ ਹੈ ਆ ਦਰਬਾਰ ਤਾਂ ਹੁਣ ਬਣਿਆ ਨਾ ਪਹਿਲਾਂ ਉਹਨਾਂ ਦਾ ਛੋਟਾ ਜਿਹਾ ਹੀ ਸੀ ਮੈਂ ਗਿਆ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਆ ਉਦਾਸੀ ਕੁੱਤੇ ਸੁੱਤਾ ਪਿਆ ਉਹਨੇ ਪਰਮਾਤਮਾ ਨਹੀਂ ਪਾਇਆ ਇਹ ਜੇ ਨੇ ਪਾਠ ਕਰਦੇ ਨੇ ਉੱਥੇ ਇੱਕ ਯੂਪੀ ਦੇ ਸੀ ਸੰਤ ਬੁੱਧਾ ਸੀ ਅੰਮ੍ਰਿਤਸਰ ਦਾ ਸੀ ਬਹੁਤ ਉਹਨੇ ਚੇਲੇ ਸੀ ਉਹ ਖੰਡ ਪਾਠ ਕਰਦਾ ਸੀ ਸਿਰ ਢੱਕਦੇ ਨਹੀਂ ਸੀ ਉਹ ਕਹਿੰਦਾ ਜੀ ਜਦ ਜੰਮਿਆ ਉਹਨੇ ਜਦ ਕਿਹਾ ਵੀ ਭਾਈ ਸਿਰ ਢੱਕ ਲਿਆ ਕਰੋ ਇਹ ਗੁਰਦੁਆਰੇ ਪਾਠ ਕਰਨਾ ਸੀ ਉਹ ਚਾਹੁੰਦਾ ਸੀ ਅਖੰਡ ਪਾਠ ਉਹ ਕਹਿੰਦੇ ਵੀ ਸਾਡੇ ਸੱਲਾਂ ਜਿਹੜੀਆਂ ਅਸੀਂ ਕਰ ਲੈਣਾ ਪਾਠ ਗੁਰਦੁਆਰੇ ਜੇ ਪਾਠ ਕਰਨਾ ਸਿਰ ਟਕਣਾ ਕਹਿੰਦੇ ਜੇ ਜੰਮਿਆ ਜਦ ਸਿਰ ਟਕਿਆ ਸੀ ਲਗਾ ਜਦ ਜੰਮਿਆ ਤੋਤੀ ਪਾਈ ਹੋਈ ਸੀ ਲਾਲ ਫੇਰ ਪਾਠ ਜਵਾਬ ਨਹੀਂ ਨਾ ਕੋਈ ਤੋਤੀ ਕਿਉਂ ਪਾਈ ਬਿਲਾਲ ਚੁੱਪ ਪੂਰਾ ਹੋ ਗਿਆ ਰੰਗ ਤਨਵਾਰ ਵੱਲ ਬਦਲਿਆ ਤੈਨੂੰ ਕੋਈ ਮਿਲਿਆ ਨਹੀਂ ਹਾਲ ਤੋ ਧੋਤੀ ਦੇ ਪਾਉਂ ਸਾਰੀ ਦੁਨੀਆ ਨੂੰ ਪਤਾ ਵੀ ਕੱਪੜੇ ਨਹੀਂ ਸਿਪਾਏ ਤੂੰ ਸਾਨੂੰ ਕੀ ਦੱਸਦਾ ਹੈ ਇਹੀ ਕਹਿਣਾ ਹੈ ਤੇਰੇ ਜੇ ਧੋਤੀ ਪਾਈ ਹੈ ਤਾਂ ਸਿਰ ਦੇ ਵੀ ਕੱਪੜੇ ਚਾਹੀਦੇ ਸਿਰ ਤੇ ਪੰਡਤ ਵੀ ਕੱਪੜਾ ਲੈਂਦਾ ਸੀ ਕੋਈ ਧਰਮ ਦਿਖਾ ਜਿਹੜਾ ਸਿਰ ਨੰਗੇ ਵਾਲਾ ਗੜ ਮਾੜਾ ਤਲਕ ਲੜਾਟਨ ਦੋ ਧਰਤੀ ਬਸਤਰ ਪਾਟਨ ਗੁਰਨਾਮ ਦੀ ਬਣ ਜਾਂਦੀ ਗੁਰਬਾਣੀ ਚ ਪੰਡਤ ਵੀ ਕਪੜਾ ਲੈਂਦਾ ਸੀ ਤੂੰ ਪੈਦਾ ਕਿੱਥੋਂ ਹੈ ਜੰਮਿਆ ਕਿੱਥੋਂ ਮੁਸਲਮਾਨ ਧਰਮ ਲੈ ਲਓ ਇਸਾਈ ਧਰਮ ਲੈ ਲਓ ਨੰਗਾ ਸਿਰ ਕਿਤੇ ਵੀ ਨਹੀਂ ਪਰਵਾਹ ਚੁੱਪ ਜਿਹੜਾ ਤੂੰ ਧਰਮ ਲਈ ਫਿਰਦਾ ਸ਼ਿਵਜੀ ਵਾਲਾ ਨੰਗੇ ਸਿਰ ਵਾਲਾ ਤੂੰ ਗੁਰਮਤ ਨਹੀਂ ਹੈ ਤੂੰ ਸਿੱਧ ਸਾਰੇ ਝੂਠੇ ਕੀਤੇ ਨੇ ਨਾਮ ਨੇ ਜੇ ਤੂੰ ਉਹ ਹੈ ਨਾ ਸਿੱਧਾ ਵਾਲਾ ਤੇ ਤੂੰ ਤੇਰੇ ਤੇਰਾ ਫਿਰ ਤੂੰ ਸਿੱਖੀ ਨਾ ਤੇਰਾ ਕੀ ਸੰਬੰਧ ਹੈ ਤੂੰ ਆਪਣੀ ਸਮਾਧੀ ਲਾਉਣਾ ਫਿਰ ਜੇ ਪਾੜ ਕਰਨਾ ਇਹ ਸਾਡਾ ਧਰਮ ਹੈ ਤੇਰਾ ਨਹੀਂ ਹੈ ਤੇਰਾ ਨਹੀਂ ਹੈ ਸਾਡਾ ਪਾੜ ਕਰਨਾ ਗੁਰਦੁਆਰੇ ਜੇ ਨਹੀਂ ਅਸੀਂ ਕਰਨਾ ਨਾ ਤੂੰ ਪਰੇ ਜੋ ਮਰਜੀ ਕਰੀਏ ਉਹ ਗੱਲ ਜਿਹੜੀ ਸੀ ਤਾਂ ਪਬਲਿਕ ਦੇ ਵਿੱਚ ਬੜੀ ਇੱਜ਼ਤ ਸੀ ਉਹਦੀ ਪਰ ਜ਼ਿਆਦਾ ਹੋ ਗਿਆ ਸੀ ਉਹਦਾ ਲੰਬਾ ਕੱਖ ਨਹੀਂ ਰਿਹਾ ਬੰਦੇ ਝੜ ਗਿਆ